ਅਸਤਰੀ ਸਤਗੁਰ ਸੇਖੀ ਕਰੇ ਪ੍ਰਿਤਪਾਲ ਸੇਵੋ ਕੋ ਗੁਰ ਸਦਾ ਦਿਆਲ ਸਤਗੁਰ ਸਿੱਖ ਕੀ ਕਰੇ ਪ੍ਰਿਤਪਾਲ ਸਤਗੁਰ ਜਿਹੜਾ ਹੈਗਾ ਇਸ ਕੇ ਸੰਗ ਸਿੱਖ ਗੁਰ ਹੈ ਸਿੱਖ ਜਿਹਦੇ ਕੋਲ ਜਾਊਗਾ ਸਤਗੁਰ ਕੋਲ ਕੀ ਕਰੂਗਾ ਕਿਵੇਂ ਉਹਦਾ ਉਧਾਰ ਹੋਊਗਾ ਕੀ ਕਰੇ ਪ੍ਰਿਤਪਾਲ ਸਿੱਖ ਕੀ ਕਰੇ ਪ੍ਰਿਤਪਾਲ ਸਤਗੁਰ ਸੇਵ ਕੀ ਕਰੇ ਪ੍ਰਿਤਪਾਲ ਪ੍ਰਿਤਪਾਲ ਆਤਮਾ ਦੇ ਲੈਵਲ ਤੇ ਕਰੂਗਾ ਨਾ ਕਿ ਸਰੀਰ ਦੇ ਲੈਵਲ ਤੇ ਕਰੂਗਾ ਪ੍ਰਿਤਪਾਲ ਲੈ ਜੀਵਨ ਬਹੁ ਭਗਤੀ ਜੇ ਪਰਮੇਸ਼ਰ ਪ੍ਰਿਤਪਾਲ ਕਰਦਾ ਚਲੋ ਉਹ ਤਾਂ ਸਾਰੇ ਲੈਵਲ ਤੇ ਹੀ ਕਰਦਾ ਉਹ ਤਾਂ ਸਰੀਰ ਦੇ ਲੈਵਲ ਤੇ ਵੀ ਕਰਦਾ ਆਤਮਾ ਦੇ ਲੈਵਲ ਤੇ ਵੀ ਕਰਦਾ ਪਰ ਸਤਗੁਰ ਨਹੀਂ ਕਰ ਸਕਦਾ ਸਤਗੁਰ ਉਹਨਾਂ ਕੇ ਕਰ ਸਕਦਾ ਜਿੰਨਾ ਕੋ ਇਹ ਤੇ ਕਰਾ ਰਿਹਾ ਹੈ ਇਹ ਕਰਾਇਆ ਹੀ ਕਰਦਾ ਹੈ ਬਸ ਇਹ ਉਹ ਬੋਲ ਕੇ ਨਹੀਂ ਜਿਹੜੀ ਦੱਸ ਸਕਦਾ ਕਮੀ ਹੈ ਨਾ ਉਹ ਬੋਲ ਕੇ ਨਹੀਂ ਦੱਸ ਸਕਦਾ ਪਰਮੇਸ਼ਰ ਉਹ ਭਾਸ਼ਾ ਚ ਸਿੱਖਦੀ ਜੇ ਇਹ ਬੋਲਣ ਵਾਸਤੇ ਉਹਨੇ ਇੱਕ ਬੰਦਾ ਪੈਦਾ ਕੀਤਾ ਕਿ ਤੂੰ ਬੋਲ ਕੇ ਸਮਝਾਏ ਦੀ ਭਾਸ਼ਾ ਚ ਮੇਰੇ ਵਾਲੀ ਭਾਸ਼ਾ ਜਿਹੜੀ ਅੰਦਰ ਵਾਲੀ ਇਹ ਨਹੀਂ ਸਮਝਦਾ ਅੰਦਰ ਜਿਹੜੀ ਭਾਸ਼ਾ ਮੇਰੇ ਵਾਲੀ ਸੁਣਦਾ ਹੀ ਨਹੀਂ ਇਹਦੇ ਅੰਦਰ ਰਾਜਮਾਲ ਦਾ ਜਿਹੜਾ ਸ਼ੋਰ ਹੈ ਨਾ ਮਨ ਵਿੱਚ ਜ਼ਿਆਦਾ ਹੋਇਆ ਹੋਇਆ ਆ ਜਿਹੜਾ ਰੌਲਾ ਦੁਨੀਆ ਨੇ ਪਾਇਆ ਹੋਇਆ ਇਹ ਰੌਲੇ 'ਚ ਗੱਲ ਗੁੰਮ ਗਈ ਜਿਹੜੀ ਸੱਚੀ ਉਹਨੂੰ ਤੂੰ ਸਮਝਾ ਉਹਨਾਂ ਲੋਕਾਂ ਨੂੰ ਇਹ ਸਮਝ ਆਉਗੀ ਜਿਹੜੇ ਸਮਝਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਲੱਗਦੇ ਹੀ ਨਹੀਂ ਬਾਕੀ ਇਹਨਾਂ ਨੇ ਸੁਣਨੇ ਹੈ ਜਣੇ ਗੜਾਂ ਨੇ ਸਿੱਖ ਬਣਨਾ ਜਣੇ ਗੜਾਂ ਨੂੰ ਜਿਹੜੇ ਸਿੱਖ ਬਣਾਉਂਦੇ ਨੇ ਉਹਨਾਂ ਨੇ ਅੱਬ ਨਹੀਂ ਬਣਨਾ ਜਿਹੜੇ ਜਣੇ ਖਣੇ ਨੂੰ ਸਿੱਖ ਬਣਾਉਂਦੇ ਨੇ ਅਸਲ 'ਚ ਉਹਨਾਂ ਨੇ ਆਪ ਨਹੀਂ ਬਣਨਾ ਜੇ ਜੇ ਉਹ ਨੇ ਉਹੋ ਜਿਹੇ ਬਣਾਉਣੇ ਨੇ ਉਹਨਾਂ ਨੇ ਉਹੋ ਜਿਹੇ ਉਹਨਾਂ ਨੂੰ ਚਾਹੀਦੇ ਨੇ ਜੇ ਜੇ ਆਪ ਸਿੱਖ ਨੇ ਉਹੋ ਜਿਹੇ ਉਹਨਾਂ ਨੂੰ ਚਾਹੀਦੇ ਨੇ ਉਹ ਮਾਇਆਧਾਰੀ ਨੇ ਨਹੀਂ ਸਿੱਖ ਚਾਹੀਦੇ ਨੇ ਮਾਇਆ ਦੇਣ ਵਾਲੇ ਚਾਹੀਦੇ ਨੇ ਮਾਇਆ ਇਕੱਠੀ ਚਾਹੀਦੀ ਹੈ ਮਾਇਆ ਦੀ ਖੇਡ ਚਾਹੀਦੀ ਉਹਨਾਂ ਨਾ ਫਿਰ ਰਾਜ ਚਾਹੀਦਾ ਫਿਰ ਆਪਣੀ ਗਲਤੀ ਵਧਾਉਣੀ ਚਾਹੀਦੀ ਹੈ ਹਾਂਜੀ ਸਤਗੁਰ ਸੇਖੀ ਕਰੇ ਪ੍ਰਿਤਪਾਲ ਸੇਵਕ ਕੋ ਗੁਰ ਸਦਾ ਦਿਆਲ ਸੇਵਕ ਕੋ ਗੁਰ ਸਦਾ ਦਿਆਲ ਸੇਵਕ ਦੇ ਉੱਤੇ ਸਦਾ ਦਿਆਲ ਹੈ ਸਦਾ ਕੀ ਦਿਆਲ ਹੈ ਜਦ ਵੀ ਕੋਈ ਗੱਲ ਪੁੱਛਦਾ ਉਹ ਉਹ ਜਦ ਹੀ ਤਤਪਰ ਨੂੰ ਦੱਸਣ ਵਾਸਤੇ ਐ ਨਹੀਂ ਕਹਿੰਦਾ ਵੀ ਗੱਲ ਨੂੰ ਆਈ ਤਾਂ ਪਰਸਨ ਨੂੰ ਆਈ ਤੈਨੂੰ ਹੁਣੇ ਕਹਿੰਦਾ ਦੱਸ ਦਈਏ ਇਹ ਨਹੀਂ ਕਹਿੰਦਾ ਇਹ ਸਦਾ ਦਿਆਲ ਹੈ ਤਾਂ ਸਤਗੁਰ ਨਹੀਂ ਠੱਗਾ ਚੋਰ ਹੈ ਜਿਹੜਾ ਸਦਾ ਦਿਆਲ ਹੈ ਐ ਨਹੀਂ ਕਹਿੰਦਾ ਵੀ ਇੰਨੇ ਵਜੇ ਤੇ ਇੰਨੇ ਵਜੇ ਸਹੀ ਮੇਰਾ ਮੈਨੂੰ ਕੋਈ ਬੁਲਾ ਨਹੀਂ ਸਕਦਾ ਫੋਨ ਨਹੀਂ ਕਰ ਸਕਦਾ ਆ ਮੈਨੂੰ ਮਿਲ ਨਹੀਂ ਸਕਦਾ ਫਿਰ ਤਾਂ ਸਤਗੁਰ ਹੈ ਸਦਾ ਦਿਆਲ ਹੈ ਸਦਾ ਦਿਆਲ ਹੈ ਉਹਦਾ ਦਰਵਾਜ਼ਾ ਸਦਾ ਹੀ ਖੁੱਲ੍ਹਾ ਜੋ ਉਹਦੇ ਕੋਲ ਹੈ ਉਹ ਲੈ ਸਕਦਾ ਜੋ ਉਹਦੇ ਕੋਲ ਨਹੀਂ ਹੈ ਉਹ ਜੋ ਉਹਦੇ ਕੋਲ ਲੈ ਸਕਦਾ ਉਹਦਾ ਦਰਵਾਜ਼ਾ ਖੁੱਲ੍ਹਾ ਤੂੰ ਉਹਦੇ ਕੋਲ ਹੈ ਉਹੀ ਦੇਊਗਾ ਉਲਟੀ ਦਊ ਉਹ ਲੈ ਸਰਦਾ ਉਹ ਦੇਣ ਤੋਂ ਅਧਿਕਾਰੀ ਨਹੀਂ ਹੈ ਉਹ ਜੇ ਅਧਿਕਾਰੀ ਹੈ ਤਾਂ ਉਹ ਸਤਿਗੁਰ ਫਿਰ ਫਿਰ ਤੇ ਉੱਪਰ ਉੱਠੂ ਹਾਂਜੀ ਸਿੱਖ ਕੀ ਗੁਰੂ ਦੁਰਮਤ ਮਲ ਹਿਰੇ ਗੁਰੂ ਬਚਨੀ ਨਾਮ ਹਰ ਨਾਮ ਉਚਰੇ ਪਰ ਸਿੱਖ ਜਿਹੜਾ ਦਿਆਲ ਕਿਤੇ ਤੇ ਸੇਵਕ ਕੋ ਗੁਰੂ ਸਾਰਾ ਦਿਆਲ ਹੈ ਸੇਵਕ ਧਿਆਨ ਹੈ ਇਸ ਗੱਲ ਦਾ ਜੇ ਕੋਈ ਅਰਜੀ ਬੇਸ ਕਰਨ ਵਾਲਾ ਉਹ ਉਹ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹਾਂ ਮੂਰਖਾ ਨਾਲ ਨਾਲ ਉਜੀ ਬੜਾ ਖਰੇ ਹੋ ਜੀ ਇਹ ਵੀ ਨਾਲ ਹੈ ਜਿਹਨੂੰ ਪਤਾ ਹੈ ਅਰਜੀ ਬੇਸ ਕਰਨ ਵਾਲੇ ਨੇ ਇਹਨਾਂ ਨੇ ਮੰਨਣਾ ਨਹੀਂ ਇਹਨਾਂ ਨੇ ਸੌਦਾ ਤੇ ਗਾਹਕ ਨਹੀਂ ਫਿਰ ਉਹ ਕਹਿੰਦਾ ਵੀ ਤੁਸੀਂ ਹੋਰ ਦੁਕਾਨ ਤੇ ਚਲੇ ਜਾਓ ਮੇਰੇ ਕੋਲ ਟਾਈਮ ਨਹੀਂ ਸਿੱਖ ਤੇ ਹੀ ਦਿਆ ਹੋਣਾ ਸੇਵਕ ਤੇ ਸੇਵਕ ਤੇ ਦਿਆ ਨਾ ਕਿ ਉਹ ਐ ਤਾਂ ਉਹਨਾਂ ਸੀ ਬੇਸ ਕਰ ਦੇਣਗੇ ਉਹ ਤਾਂ ਚਾਹੁੰਦਾ ਨੇ ਵੀ ਗੱਲ ਕਹਾ ਨਾ ਜਾਵੇ ਫਿੱਟਾ ਪਾਗਲ ਵੀ ਨਹੀਂ ਆਇਆ ਉਹ ਛਾਤਰਾਂ ਦਾ ਵੀ ਗਹ ਉਹ ਹੈਗਾ ਛਾਤਰਾਂ ਨੂੰ ਨਹੀਂ ਸਮਝਦਾ ਜਿਹੜੇ ਸੱਚ ਦੇ ਪ੍ਰਚਾਰ ਦੇ ਵਿਰੋਧੀ ਨੇ ਉਹਨਾਂ ਨੂੰ ਵੀ ਸਮਝਦਾ ਉਹ ਉਹ ਤਾਂ ਗਹਾਂ ਵਾਲੇ ਨੇ ਜਿਹੜੇ ਉਹਨਾਂ ਨੂੰ ਜਿਹਨਾਂ ਨੇ ਗਾਹਾਂ ਜਾਣਾ ਉਹਨਾਂ ਦੇ ਇਹਨਾਂ ਨੇ ਰਾਹ ਰੋਕਣਾ ਉਹਨਾਂ ਨੂੰ ਕਿਤੇ ਪਤਾ ਨਹੀਂ ਰਾਹ ਰੋਕਣ ਵਾਲੇ ਨੇ ਇਹ ਗਾਹਾਂ ਜਾਣ ਵਾਲੇ ਨਹੀਂ ਰਾਹ ਰੋਕਣ ਵਾਲੇ ਨੇ ਕੁਝ ਤਾਂ ਕਰਨ ਵਾਲੇ ਨੇ ਜਿਹੜੇ ਉਹਨਾਂ ਨੂੰ ਵੀ ਜਾਣਦੇ ਸਮਝਦਾ ਸਾਰੀ ਗੱਲ ਇਹ ਵਿਚਾਰੇ ਕੁਝ ਤਾਂ ਕਰਨ ਵਾਲੇ ਆ ਸਮਝਦੇ ਤਾਂ ਵੀ ਅਸੀਂ ਬੜੇ ਸਿਆਣੇ ਆ ਉਹ ਮੂਰਖਾਂ ਤੋਂ ਹੋਰਾਂ ਖਾਤਰ ਹੋਣਗੇ ਸਾਡੇ ਹਾਂਜੀ ਵਿੱਚ ਦੀ ਗੁਰ ਦੁਰਮਤ ਮਨ ਹਿਰੇ ਗੁਰ ਬਚਨੀ ਹਰ ਨਾਮ ਉਚਰੇ ਕਰਦਾ ਕੀ ਆ ਕਾਦੇ ਤੇ ਦਿਆਲ ਜਿਹੜੀ ਉਹਦੀ ਗੁਰਮਤ ਆ ਸਿੱਖ ਦੀ ਉਹਦੀ ਮੈਲ ਹਿਰਨ ਵਾਸਤੇ ਦਿਆਲ ਹੈ ਹੋਰ ਕੁਝ ਨਹੀਂ ਹੈ ਸਿੱਖ ਕੀ ਗੁਰ ਦੁਰਮਤ ਮਲ ਹਿਰਾ ਜਿਹੜੀ ਦੁਰਮਤ ਦੀ ਮੈਲ ਜਿਹੜੀ ਹੋਈ ਹੈ ਉਹਦੇ ਤੇ ਮੁਕਤਾ ਦੀ ਮੈਲ ਹੈ ਜਿਹੜੀ ਉਹਨੂੰ ਸਮਝ ਨਹੀਂ ਆਉਣ ਦਿੰਦੀ ਸੱਚ ਦੀ ਉਹ ਰਾਹ ਦਾ ਰੋੜਾ ਉਹੀ ਦੂਰ ਕਰਦਾ ਹੈ ਉਹਦੀ ਬੁੱਧੀ ਚ ਜਿਹੜੀ ਅਗਿਆਨਤਾ ਉਹੀ ਦੂਰ ਕਰਦਾ ਹੋਰ ਕੁਝ ਨਹੀਂ ਕਰਦਾ ਉਹ ਗੁਰਬਚਨੀ ਹਰ ਨਾਮ ਉਚਰੇ ਗੁਰਬਚਨੀ ਹਰ ਨਾਮ ਉਚਰੇ ਆ ਜਿਹੜੇ ਗੁਰਬਾਣੀ ਹੈ ਗੁਰਬਾਣੀ ਦੀ ਮਦਦ ਨਾਲ ਗੁਰਬਾਣੀ ਦੀ ਮਦਦ ਨਾਲ ਹਰ ਨਾਮ ਉਚਰਦਾ ਤਾਂ ਇਹ ਕਿੱਥੋਂ ਆਈ ਹੈ ਗੱਲ ਇਹ ਆਈ ਹੈ ਕਬੀਰ ਤੋਂ ਬਾਅਦ ਦੀ ਗੱਲ ਹੈ ਹੁਣ ਤਾਂ ਗੁਰਬਾਣੀ ਹੈ ਜੀ ਤਕਬੀਰ ਨੇ ਵੀ ਗੁਰਬਾਣੀਆਂ ਕਿਤੋਂ ਲੱਭੀ ਹੈ ਉਹ ਬਾਦਰ ਤੋਂ ਗੁਰਬਾਣੀਆਂ ਸੀ ਉਹ ਖੋਜੀ ਹੈ ਜੋ ਉਹਦੇ ਕੋਲ ਪਿੱਛੋਂ ਲਿਖਿਆ ਲਿਸਟ ਆਈ ਹੈ ਉਹਦੀ ਮਦਦ ਨਾਲ ਨਾਮ ਦਾ ਉਚਾਰਨ ਕਰਦਾ ਨਾਮ ਸਮਝਾਉਂਦਾ ਉਚਾਰਨ ਦਾ ਸਮਝਾਉਂਦਾ ਵੈਗਰੂ ਵੈਗਰੂ ਨਹੀਂ ਕਰਦਾ ਹਰੇ ਨਾਮ ਹਰੇ ਦਾ ਗਿਆਨ ਉਚਾਰਨ ਕਰਦਾ ਹਰੇ ਦਾ ਗਿਆਨ ਸਮਝਾਉਂਦਾ ਗਿਆਨ ਹੈ ਇਹਦੇ ਵਿੱਚ ਹਕੀਕਤ ਹੈ ਗੁਰਬਾਣੀ ਹਕੀਕਤ ਹੈ ਹਰੀ ਉਚਰੇ ਹੈ ਹਰੀ ਨਾਮ ਉਚਰੇ ਹੈ ਹਰੀ ਉਚਰੇ ਨਹੀਂ ਹਾਂ ਹਰ ਨਾਮ ਉਚਰੇ ਹਰੀ ਦਾ ਆਪਣੇ ਆਪ ਜਨਾਮ ਹੈ ਫਿਰ ਹਰੀ ਦੇ ਨਾਲ ਨਾਮ ਨਹੀਂ ਆ ਰਿਹਾ ਜੇ ਹਰੀ ਦਾ ਨਾਮ ਨਾਲ ਜੇ ਹਰੀ ਦੇ ਨਾਲ ਨਾਮ ਆ ਰਿਹਾ ਤਾਂ ਸਵਾਲ ਇਹ ਪੈਂਦਾ ਹਰ ਨਾਮ ਕੀ ਹੁੰਦਾ ਹਰੀ ਕੌਣ ਹੈ ਤਾਂ ਉਹਦੇ ਬਾਰੇ ਜਾਣਕਾਰੀ ਹਰੀ ਕੌਣ ਹੈ ਹਰੀ ਬਾਰੇ ਜਾਣ ਜਾਣਕਾਰੀ ਇਹ ਹਰ ਨਾਮ ਹਰ ਕਿਹਨੂੰ ਕਹਿੰਦੇ ਨੇ ਇਹਦੇ ਬਾਰੇ ਜਾਣਕਾਰੀ ਹਰੀ ਦਾ ਦਰਸ਼ਨ ਕਰਾਉਣਾ ਸਮਝਾਉਣਾ ਸਮਝੇ ਦਰਸ਼ਨ ਹੈ ਸਤਗੁਰ ਸੇਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਗੁਰ ਸਿੱਖ ਦੇ ਬੰਧਨ ਜਿਹੜੇ ਨੇ ਮਾਇਆ ਦੇ ਜਿਹੜੇ ਮੋਹ ਹੈ ਲੋਭ ਹੈ ਤੋਂ ਜ਼ਿਆਦਾ ਤਕੜੇ ਬੰਧਨ ਨੇ ਖੋਬੇ ਇਹ ਬੰਧਨ ਕਰਦਾ ਹੈ ਇਹ ਭਰਮ ਦੇ ਕੱਟਣ ਨਾਲ ਸਾਰੇ ਕੱਟੇ ਜਾਂਦੇ ਅਸਲ ਤਾਂ ਭਰਮ ਹੀ ਕੱਟਦਾ ਉਹ ਉਹ ਭਰਮ ਹੀ ਕੱਟਦਾ ਭਰਮ ਕਰਕੇ ਇਹ ਬੰਧਨ ਨੇ ਸਾਰੇ ਹੀ ਕੱਟੇ ਜਾਂਦੇ ਜੇ ਆਰੇ ਕੀ ਕਰਦੀ ਹੈ ਲੋਹਾ ਕਰਦੀ ਹੈ ਲੋਹੇ ਦੀਆਂ ਜੰਜੀਰਾਂ ਕਈ ਨੇ ਜਿਹੜਾ ਲੋਹਾ ਕੱਢਦੀ ਹੈ ਸਾਰੀਆਂ ਜੰਜੀਰਾਂ ਕੱਟੀਆਂ ਜਾਣੀਆਂ ਨੇ ਨਾਨਕਾ ਉਗੜ ਜੇਤਲੇ ਤੇਤੇ ਗਲੀ ਜਿਹੜੀਆਂ ਨਾ ਸਾਰੀ ਪਰਮ ਨੂੰ ਘਟਣ ਵਾਲੀ ਯਾਰੀ ਸਾਰੇ ਬੰਦਨ ਘਟ ਦਿੰਦੀ ਪਰਮ ਨੂੰ ਘਟਣ ਵਾਲਾ ਜਿਹੜਾ ਗਿਆਨ ਹੈ ਉਹ ਸਾਰੇ ਹੀ ਉਗਣ ਘਟ ਦਿੰਦਾ ਸਾਰੀਆਂ ਬੰਦਨ ਘਟ ਦਿੰਦਾ ਸਤਿਗੁਰ ਸਿੱਖ ਕੇ ਬੰਦਨ ਕੱਟੇ ਬੰਧਨ ਕੱਟ ਦਿੰਦਾ ਹੈ ਕੋਈ ਸ਼ਰਤ ਨਹੀਂ ਹੈ ਕਰਨਾ ਲੱਗੀ ਸਾਬ ਹੈ ਕਿ ਸਤਗੁਰ ਸਿੱਖ ਕੇ ਬੰਧਨ ਕਾਟੇ ਸਤਗੁਰ ਸਿੱਖ ਕੇ ਬੰਧਨ ਕੱਟਦਾ ਹੈ ਬਿਨਾ ਕਿਸੇ ਸ਼ਰਤ ਦੇ ਸ਼ਰਤ ਇਹ ਹੈ ਕਿ ਕਟਾਉਣ ਵਾਲਾ ਹੋਵੇ ਉਹ ਕਟਾਉਣ ਨੂੰ ਆ ਜਵੇ ਉਹ ਕਹੇ ਵੀ ਮੇਰੇ ਬੰਧਨ ਮੈਂ ਘਟਾਉਣੇ ਨੇ ਉਹ ਘਟ ਲੂੰਗਾ ਉਹ ਤੋਂ ਬਾਅਦ ਗੁਰ ਕਾ ਸਿੱਖ ਬਕਾਰ ਤੇ ਹਟੇ ਗੁਰ ਕਾ ਸਿੱਖ ਬਕਾਰ ਕਰਦਾ ਹੀ ਨਹੀਂ ਇਹਨਾਂ ਨੇ ਇਹ ਅਰਥ ਕਰਤੇ ਕਿ ਉਹ ਬੰਦਨ ਤਾਂ ਘਟਦਾ ਜੇ ਗੁਰ ਕਾ ਸਿੱਖ ਬਕਾਰ ਤੇ ਹਟੇ ਇਹ ਬਿਲਕੁਲ ਗਲਤ ਹੈ ਅਰਥ ਨਹੀਂ ਮੰਨਦਾ ਬੰਦਨ ਤਾਂ ਪਹਿਲਾਂ ਕੱਟੇ ਗਏ ਸਤਗੁਰ ਸਿੱਖ ਕੇ ਬੰਧਨ ਫਿਰ ਇਹ ਗੁਰ ਕਾ ਸਿੱਖ ਬਕਾਰ ਪਦੇ ਵਿੱਚ ਕਿਤੇ ਵੀ ਕੋਈ ਸ਼ਰਤ ਨਹੀਂ ਸਤਗੁਰ ਸਿੱਖੀ ਕਰੇ ਪ੍ਰਤਪਾਲ ਕੀ ਸ਼ਬਦ ਹੈ ਸ਼ਬਦ ਹੈ ਕੋਈ ਇੱਥੇ ਹੀ ਆ ਕੇ ਸ਼ਰਤ ਕਿਉਂ ਬੁਲਾਤੀ ਉਹਨਾਂ ਨੇ ਪ੍ਰਤਪਾਲ ਕਿਹੜੀ ਸ਼ਰਤ ਤੇ ਕਰਦਾ ਉਹ ਕਿਸੇ ਤੇ ਉੱਥੇ ਸ਼ਰਤ ਨਹੀਂ ਲਾਈ ਸੇਵਕ ਕੋ ਗੁਰ ਸਦਾ ਦੇ ਹਾਲੇ ਤੇ ਕੋਈ ਸ਼ਰਤ ਨਹੀਂ ਲਾਈ ਬੰਦਰ ਕੱਟਣ ਦੇ ਜੋ ਸਾਧੂ ਸੇਖਾ ਕਰੇਗਾ ਸਾਰੇ ਕਿਤੇ ਵੀ ਲੱਗੀ ਕਿਤੇ ਵੀ ਛੱਤ ਇੱਥੇ ਆ ਕੇ ਛੱਡ ਲਾਤੀ ਕਿਉਂ ਬਈ ਇੱਥੇ ਥੋੜਾ ਘਰ ਦਾ ਰਾਜ ਹੈ ਇੱਥੇ ਆ ਕੇ ਛੱਡ ਕੇ ਮੈਂ ਲੱਗੀ ਇਹ ਹੈ ਠੱਗ ਇਹ ਸ਼ਰਾਰਤ ਕੀਤੀ ਸੱਤ ਆਦਮੀਆਂ ਨੇ ਕਿ ਸਤਗੁਰ ਸਿੱਖ ਕੇ ਬੰਦਾ ਤਾਂ ਕੱਟਦਾ ਹੈ ਜੇ ਗੁਰਤਾ ਸਿੱਖ ਬਕਾਰਤੇ ਹੱਟ ਜੇ ਗੁਰਤਾ ਸਿੱਖ ਬਕਾਰਤੇ ਆਪੇ ਹਟ ਜੂਗਾ ਬੰਦੇ ਉਹਨੇ ਦਾਪੇ ਕੱਟ ਲੈ ਸਾਰੇ ਦਾ ਬੰਦਾ ਬੰਦੇ ਗੱਲ ਰਹੀ ਉਹ ਜੇ ਦਾਤੇ ਕੱਟ ਫਿਰ ਸਤਗੁਰ ਤੇ ਕੀ ਕਰਾਉਣ ਕਿਉਂ ਝੂਠੇ ਸਤਗੁਰਾਂ ਨੇ ਇਹ ਨਾਲ ਜੋੜੀ ਗੱਲ ਸ਼ਰਤ ਲਾਈ ਇੱਥੇ ਵੀ ਬੰਦਾ ਤੇਰੇ ਕੱਟ ਤਾਂ ਹੋਣਗੇ ਜੇ ਤੂੰ ਬਕਾਰ ਛੱਡੇਗਾ ਤੇ ਤੂੰ ਸਤਗੁਰ ਕਿਹੜੀ ਗੱਲ ਦਾ ਸਤਗੁਰ ਸੇ ਕੇ ਬੰਧਨ ਕਾਟੇ ਗੁਰ ਕਾ ਸਿੱਖ ਕੋਈ ਸ਼ਰਤ ਨਹੀਂ ਹੈ ਔਰ ਗੁਰ ਕਾ ਸਿੱਖ ਬਕਾਰ ਤੇ ਹਟੇ ਬਾਅਦ ਚ ਹਟਦਾ ਬੰਦਨ ਪਹਿਲਾਂ ਕੱਟੇ ਜਾਂਦੇ ਨੇ ਬਾਅਦ ਚ ਬਕਾਰ ਨਹੀਂ ਕਰਦਾ ਬਕਾਰੇ ਦਾ ਛਡਾਏ ਨੇ ਫਿਰ ਕਹਦੇ ਕਰੂ ਉਹ ਤਾਂ ਕਹਿੰਦਾ ਮੇਰਾ ਖੜਾ ਛੜਾ ਤੇ ਕਾਦੀ ਫਸ ਗਿਆ ਕਿਤੇ ਦਲਦਲ ਚ ਉਹ ਰੌਲਾ ਪਾਉਣਾ ਮੈਨੂੰ ਕੋਈ ਬਾਹਰ ਕੱਢੋ ਕਿਸੇ ਨੇ ਬਾਹਰ ਕੱਢਤਾ ਦੁਬਾਰਾ ਫੇਰ ਫਸੂ ਜਾ ਕੇ ਫਿਰ ਕਹਦੇ ਫਸੂ ਫਿਰ ਤੂੰ ਹਜ਼ੂਰ ਜੋ ਆਪੇ ਨਿਕਲਿਆ ਬਾਹਰੋਂ ਨੇ ਤੇਰੇ ਸਤਗੁਰ ਤੇ ਤੇ ਕੀ ਕਰਾਉਣਾ ਫਿਰ ਜੇ ਦਲਦਲ ਚੋਂ ਬਾਹਰ ਆਪੇ ਨਿਕਲ ਸਕਦਾ ਫਿਰ ਤੇ ਤੇ ਕੀ ਕਰਾਉਣਾ ਤੈਨੂੰ ਮੱਥਾ ਟੇਕਣ ਨੂੰ ਰੱਖਿਆ ਫਿਰ ਤੂੰ ਮੂਰਤੀ ਹੋਈ ਫਿਰ ਤੂੰ ਮੂਰਤੀ ਹੋਆ ਜਿਹੜੀ ਦੰਦੀ ਲੈਂਦੀ ਕੁਝ ਨਹੀਂ ਮੱਥਾ ਟਕਾਉਂਦੀ ਹੈ ਚੜਾਵਾ ਲੈਂਦੀ ਹੈ ਫਿਰ ਤੂੰ ਉਹ ਮੂਰਤੀ ਹੈ ਉਹਦਾ ਸਵਾ ਕੁਝ ਨਹੀਂ ਹੈ ਜਿਹੜੇ ਮੂਰਤੀਆਂ ਸੀਆਂ ਉਹਨਾਂ ਦੇ ਅਰਥ ਨੇ ਕੀਤੇ ਹੋਏ ਪਲਟ ਕੇ ਜੋ ਬੰਦਨ ਕੱਟ ਨਹੀਂ ਸਕਦੇ ਸੀ ਇਹ ਵੀਣਿਆਂ ਦੇ ਅਰਥ ਨੇ ਕੀਤੇ ਹੋਏ ਵੀਣਿਆਂ ਨੇ ਅਰਥ ਪਲਟੇ ਕਿਉਂ ਗੁਰੂਆਂ ਨੇ ਕਿਹਾ ਵੀ ਸਤਗੁਰ ਸਿੱਖ ਕੇ ਬੰਦਨ ਕਾਟੇ ਗੁਰ ਕਾ ਸਿੱਖ ਬਗਾ ਤੇ ਆਪੇ ਹਟ ਜਾਂਦਾ ਉਹ ਹਟਦਾ ਹੀ ਨਹੀਂ ਸੀ ਉਹ ਕਹਿੰਦੇ ਤਾਂ ਹਟੋਗੇ ਜੇ ਆਪ ਨੂੰ ਹਾਂ ਜੇ ਬਕਾਰਾਂ ਦੇ ਹਟੋਗੇ ਉਹਨਾਂ ਦਾ ਕੱਟੇ ਜਾਣਗੇ ਵਿਪਕਾਰਾਂ ਤੁਸੀਂ ਆਪਣੇ ਆਪ ਹਟੋ ਉਹ ਜਦ ਤੁਸੀਂ ਸਤਗੁਰ ਨਹੀਂ ਹਟਦੇ ਉਹ ਕਿਵੇਂ ਹਟ ਜਾਣਗੇ ਸਤਗੁਰ ਸਿੱਖ ਕੋ ਨਾਮ ਤਨ ਦੇ ਆ ਇੱਥੇ ਕੋਈ ਸਤ ਹੈ ਫਿਰ ਜੇ ਨਾਮ ਤਾਂ ਰਹਿੰਦੇ ਤਾਂ ਉਹਨਾਂ ਤਾਂ ਖੱਟੇ ਗਏ ਸਤਗੁਰ ਸਿੱਖ ਕੋ ਨਾਮ ਤਨ ਦੇ ਸਤਗੁਰ ਸਿੱਖ ਕੋ ਨਾਮ ਤਨ ਦਿੰਦਾ ਨਾਮ ਤਾਂ ਨਾਲ ਬੰਧਨ ਘਟ ਹੁੰਦੇ ਨਾਮ ਤਾਂ ਨਹੀਂ ਬੁਕਾਰਾਂ ਵਾਲ ਨਹੀਂ ਜਾਣ ਜਾਂ ਰੋਸ਼ਨੀ ਦਿਖਾਤੀ ਵੀ ਇੱਧਰ ਨੂੰ ਨਾ ਜਾਏ ਨੇਰੇ 'ਚ ਜਾਵੜਿਆ ਸੀ ਗੱਲ ਦਲ ਤੂੰ ਫਿਰ ਦੇਤੀ ਉਹ ਗੈਸ ਚਾਲਣ ਟਾਰਚ ਫਿਰ ਕਾਦੇ ਜਾਊ ਉਹ ਗੱਡੀ ਦੀਆਂ ਲਾਈਟਾਂ ਖਰਾਬ ਸੀਆਂ ਕੱਚੇ ਪੜ ਗਿਆ ਜਾ ਕੇ ਉਤਰ ਗਿਆ ਜਲਦੀਆਂ ਲਾਈਟਾਂ ਠੀਕ ਕਰਤੀਆਂ ਫਿਰ ਬੱਚੇ ਰਹੂਗਾ ਜੇ ਜਾਣ ਤਾਂ ਆਪਣਾ ਬਚੇ ਅਣਜਾਣ ਤਾਂ ਵਿਖਿਆ ਮੈਂ ਰਚਿਆ ਜੀ ਜੀ ਪਤਾ ਵਿਖਿਆ ਚ ਪੜ ਗਿਆ ਹੁਣ ਗਿਆਨ ਨਹੀਂ ਪੜਦਾ ਬਚ ਕੇ ਰਹੂਗਾ ਸਤਿਗੁਰ ਸਿੱਖ ਕੋ ਨਾਮ ਧਰਦੇ ਗੁਰ ਕਾ ਸਿੱਖ ਬੜ ਭਾਗੀ ਹੈ ਗੁਰ ਕਾ ਸਿੱਖ ਬੜ ਭਾਗੀ ਹੈ ਗੁਰ ਕਾ ਸਿੱਖ ਬੜ ਭਾਗੀ ਹੈ ਸਭ ਤੋਂ ਵੱਡੇ ਭਾਗ ਆ ਦੇਖੋ ਬੜ ਭਾਗੀ ਫਿਰ ਇੱਥੇ ਉਹੀ ਗੱਲ ਆਈ ਗੁਰ ਕਾ ਸਿੱਖ ਬੜ ਭਾਗੀ ਹੈ ਕੋਈ ਸੰਤ ਬੜ ਭਾਗੀ ਨਹੀਂ ਆਇਆ ਸੰਤ ਵੀ ਸਿੱਖ ਹੈ ਜਿਹੜਾ ਉਹੀ ਬੜ ਭਾਗੀ ਆਇਆ ਜਿਹਨੂੰ ਸਤਗੁਰ ਨਾਮ ਦਿੰਦਾ ਵਡਭਾਗੀ ਉਹ ਹੈ ਜਿਹਨੂੰ ਕਿਤੋਂ ਰੈਡੀਮੇਡ ਨਾਮ ਮਿਲਦਾ ਵਡਭਾਗੀ ਉਹ ਹੈ ਤੇ ਜਿਹਨੇ ਆਪ ਕਮਾ ਕੇ ਖਾਦਾ ਉਹ ਹੈ ਜਿਹਨੂੰ ਇੱਕ ਦਾ ਰਾਜ ਮਿਲ ਗਿਆ ਵਿਰਸੇ ਚ ਇੱਕ ਨੇ ਪਿੰਡ ਦੀ ਪੰਚੀ ਤੋਂ ਲੈ ਕੇ ਸਰਪੰਚੀ ਤੋਂ ਲੈ ਕੇ ਜਿਹੜੇ ਲੜਕੇ ਤਾਂ ਚੀਫ ਮਿਨਿਸਟਰ ਬਣੇ ਇੱਕ ਦਾ ਬਾਪ ਹੈ ਪ੍ਰਾਈਮ ਮਿਨਿਸਟਰ ਦੀ ਉਹ ਚੀਫ ਮਿਨਿਸਟਰ ਬਣ ਗਿਆ ਜਾਂ ਪ੍ਰਾਈਮ ਮਿਨਿਸਟਰ ਬਣ ਗਿਆ ਉਹਨੂੰ ਦਾ ਵਿਰਸਾ ਹੀ ਮਿਲਿਆ ਹੋਇਆ ਹਾਂਜੀ ਸਤਗੁਰ ਸੇਖਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਸਤਗੁਰ ਸਿੱਖ ਹਲਤ ਪਲਤ ਸਮਾਰੈ ਲੋਕ ਪਰ ਲੋਕ ਦੋਏ ਸਮਾਰਦਾ ਹਲਤ ਹੁੰਦਾ ਆ ਸੰਸਾਰ ਜਿੱਤੇ ਹਿਲਦਾ ਹੈ ਸ੍ਰਿਸ਼ਟੀ ਹਲਤ ਇਹਨੂੰ ਕਹਿੰਦੇ ਨੇ ਜਿੱਥੇ ਮਾਇਆ ਢੋਲਣੀ ਆ ਨਾ ਕਿ ਮਨ ਹੈ ਜਿਹੜਾ ਹਲਕਾ ਹੈ ਪਲਤ ਚਿੱਤ ਹੈ ਚਿੱਤ ਪਲਤਾ ਮਨ ਹਲਕਾ ਮਨ ਆ ਚਿੱਤ ਤੋਂ ਸਮਾ ਸਮਾਦ ਉਹਨੇ ਮੈਂ ਛਡਾਤੀ ਉਹਦੀ ਹੋਂ ਛਡਾਤੀ ਹਲਤ ਪਲਤ ਤਾਂ ਸਮਾਰਿਆ ਉਹਦੀ ਹਾਂ ਛੱਡ ਕੇ ਉਹਦੀ ਮੈਂ ਛੁੱਟ ਗਈ ਦੋਏ ਸਮਰ ਗਏ ਹਲਤ ਪਲਤ ਤਾਂ ਸਮਰਦਾ ਹੈ ਜਦ ਹਾਂ ਔਰ ਮੈਂ ਦੋਏ ਹਾਂ ਹਾਂ ਦੋਏ ਮੈਂ ਵਿੱਚੋਂ ਜਾਏ ਜਦ ਚਲੀ ਜਾਂਦੀ ਹੈ ਫਿਰ ਅੰਤ ਭਗਤ ਹਾਂ ਨਾਨਕ ਸਤਗੁਰ ਸੇਖੋ ਜੀ ਨਾਲ ਸਮਾਰੇ ਨਾਨਕ ਸਤਗੁਰ ਸੇਖੋ ਜੀ ਨਾਲ ਸਮਾਰੇ ਸਤਗੁਰ ਸਿੱਖ ਨੂੰ ਪੂਰੀ ਰੀਝ ਨਾਲ ਸਮਾਰਦਾ ਹੈ ਤਾਂ ਕਿ ਇਹਦੇ ਵਿੱਚ ਕੋਈ ਕਮੀ ਰਹਿ ਨਾ ਜਾਵੇ ਕਿਤੇ ਪੂਰੇ ਪਦੇ ਵਿੱਚ ਕੋਈ ਸ਼ਬਦ ਨਹੀਂ ਹੈ ਫਿਰ ਇਹਨਾਂ ਨੇ ਛੱਤ ਜੋੜ ਲਈ ਕੋਲ ਇੱਕੋ ਇੱਕੋ ਇੱਕੋ ਬੰਦੀ ਇੱਕ ਉਹ ਇਸ ਕਰਕੇ ਜੋੜੀ ਖੋਟੇ ਤੇ ਨਾ ਕੋਲ ਕੁਝ ਨਹੀਂ ਸੀ ਆਮ ਸਤਗੁਰ ਬਣ ਬੈਠੇ ਕੰਮ ਕਰ ਨਹੀਂ ਸਕਦੇ ਕੰਮ ਕਰ ਨਹੀਂ ਸਕਦੇ ਸਤਗੁਰ ਜਲ ਨਹੀਂ ਬਣ ਕੇ ਸਾਰੀ ਜ਼ਿੰਮੇਵਾਰੀ ਸਿੱਖ ਦੇ ਉੱਤੇ ਸੁੱਟੀ ਆਪ ਬਣੇ ਗਏ ਬਰੀ ਆਪਣੇ ਕਮਜ਼ੋਰੀ ਨੂੰ ਲਗਾਉਣ ਵਾਸਤੇ ਸਾਡੀ ਜ਼ਿੰਮੇਵਾਰੀ ਸਿਰ ਤੇ ਸੁੱਟੀ ਉਹਨੇ ਤੁਹਾਨੂੰ ਪਤਾ ਤਾਂ ਨਹੀਂ ਲੋੜ ਹੈ ਤੂੰ ਬਗਾਰ ਨਹੀਂ ਛੱਡ ਸਕਿਆ ਤੂੰ ਬਗਾਰ ਨਹੀਂ ਛੱਡ ਸਕਿਆ ਸਾਰੇ ਸੰਤ ਹੀ ਵਾਰ ਨਾਲ ਆਉਂਦੇ ਨੇ ਤੂੰ ਐ ਨਹੀਂ ਕਰਦਾ ਤੂੰ ਕੀ ਕਰਦਾ ਜੇ ਮੈਂ ਨਹੀਂ ਕਰਦਾ ਮਿਸਤਰੀ ਕੋਲ ਕੀ ਕਰਨ ਜਾਣਾ ਤੇ ਸਕੂਟਰ ਖਰਾਬ ਜੇ ਅਸੀਂ ਹੋਰ ਨਾ ਇੰਜਨ ਸਭ ਕੁਝ ਅਸੀਂ ਕਰਨਾ ਹੈ ਤੇ ਤੇਰੇ ਕੋਲ ਕੀ ਕਰਨਾ ਹੈ